ਸਤਿਗੁਰੂ ਦੀ ਮਹਿਮਾ ਜਿਹੜੀ ਹੈ ਨਾ ਉਹ ਮਨੁੱਖ ਨਹੀਂ ਕਰ ਸਕਦਾ ਸਤਿਗੁਰੂ ਦਾ ਜਸ ਜਿਹੜਾ ਮਿਸ਼ਰੀ ਦੇ ਪਹਾੜ ਵਰਗਾ ਹੁੰਦਾ ਜਿੱਧਰੋਂ ਵੀ ਸ਼ੁਰੂ ਕਰੋ ਮਿੱਠਾ ਹੀ ਮਿੱਠਾ ਹੈ ਤੋ ਕੀੜੀ ਵਾਤ ਜਿਹੜੇ ਹਨ ਕੀਰਤ ਕਰਨ ਵਾਲੇ ਉਹ ਕਿੰਨੀ ਕੁ ਕੀਰਤ ਕਰ ਸਕਦੇ ਹਨ ਸੋ ਭਾਈ ਜਿਸ ਵੇਲੇ ਸਤਿਗੁਰੂ ਰਾਮ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਾਦਰ ਭਾਵ ਸਾਡੇ ਕਲਯੁਗੀ ਜੀਵਾਂ ਵਾਸਤੇ ਹੋਇਆ ਪੰਜਾਬ ਦੀ ਪਾਵਨ ਪਵਿੱਤਰ ਧਰਤੀ ਰਾਈਆਂ ਨਗਰ ਵਿੱਚ ਸਹਿਬ ਸ੍ਰੀ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਪਿਤਾ ਜਸਾ ਸਿੰਘ ਜੀ ਦੇ ਗ੍ਰਹਿ ਵਿਖੇ ਅਵਤਾਰਤ ਹੋਏ ਜਦੋਂ ਸਮਾਂ ਨੇੜੇ ਹੋਇਆ ਉਹ ਦਾਈ ਜਿਹੜੀ ਸੀਗੀ ਨਾ ਉਹ ਕਾਫੀ ਚਿਰ ਤੋਂ ਸਤਗੁਰਾਂ ਦੇ ਇਸ ਸਮੇਂ ਨੂੰ ਉਡੀਕ ਰਹੀ ਸੀ ਮਾਤਾ ਜੀ ਦੀ ਸੇਵਾ ਕਰਦੀ ਸੀ ਸਮਾਂ ਜਦੋਂ ਨੇੜੇ ਆਇਆ ਕੁਦਰਤ ਵੱਲੋਂ ਉਹ ਸਮੇਂ ਤੇ ਆ ਕੇ ਐਸਾ ਢੰਗ ਵਰਤਿਆ ਇੱਕ ਮਸ਼ਕ ਜੀ ਪੈਦਾ ਹੋਈ ਤੋ ਦਾਈ ਬੜੀ ਹੈਰਾਨ ਹੋਈ ਕਹਿਣ ਲੱਗੀ ਕਿ ਬੜੀਆਂ ਐਡੇ ਕੀਰਤੀ ਐਡੇ ਸਤ ਸੰਗੀ ਐਡੇ ਮਹਾਨ ਪੁਰਸ਼ ਬਾਬਾ ਜੱਸਾ ਸਿੰਘ ਜੀ ਜਿਨ੍ਹਾਂ ਦਾ ਬੜਾ ਸੁੰਦਰ ਤੇ ਸੋਹਣਾ ਸੁਭਾਅ ਬੜੀ ਕੀਰਤ ਹੱਛੀ ਕਰਦੇ ਸਨ ਉਹਨਾਂ ਦੇ ਗ੍ਰਹਿ ਵਿਖੇ ਕਿਸ ਤਰ੍ਹਾਂ ਦਾ ਹੋਇਆ ਭਾਣਾ ਵਰਤਿਆ ਉਹ ਨਰਾਸ ਜੀ ਹੋ ਕੇ ਆਪਣੇ ਘਰ ਨੂੰ ਚਲੀ ਗਈ ਉਹ ਮਸ਼ਕ ਨੂੰ ਬਾਹਰ ਛੱਡ ਕੇ ਘਰ ਨੂੰ ਚਲੀ ਗਈ ਕੁਝ ਸਮਾਂ ਬਤੀਤ ਹੋਇਆ ਫਿਰ ਆਣ ਕੇ ਜਦੋਂ ਦੇਖਿਆ ਸੁੰਦਰ ਪਲੰਗ ਦੇ ਉੱਤੇ ਰੇਸ਼ਮੀ ਬਿਸਤਰੇ ਦੇ ਵਿੱਚ ਬੜੇ ਸੁੰਦਰ ਇੱਕ ਉਹ ਬਾਲਕ ਤੇ ਉਹ ਦਾਈ ਮਾਤਾ ਦੇ ਨਾਂ ਅੱਖਾਂ ਚੁੰਝਾ ਗਈਆਂ ਤਾਬ ਨਾ ਚੱਲ ਸਕੀਆਂ ਇੰਨਾ ਪ੍ਰਕਾਸ਼ ਉਹਨੂੰ ਨਾਜ਼ਲ ਹੋਇਆ ਤੋ ਹੈਰਾਨ ਹੋ ਗਈ ਉਹ ਸੁੰਦਰ ਬਾਲਕ ਨੂੰ ਵੇਖ ਕੇ ਸਹਿਬ ਸ੍ਰੀ ਸਤਗੁਰੂ ਰਾਮ ਸਿੰਘ ਤੋਂ ਭਾਵ ਜਦੋਂ ਪ੍ਰਾਦਰ ਭਾਵ ਹੋਇਆ ਉਹਨੇ ਬਾਹਰ ਨਿਕਲ ਕੇ ਟੰਡੋਰਾ ਫੇਰਿਆ ਝੱਲ ਨਾ ਸਕੀ ਜਿਸ ਤਰ੍ਹਾਂ ਗੁਰੂ ਲਾਦੋ ਗੁਰੂ ਲਾਦੋ ਉਸਨੇ ਕਿਹਾ ਸੀ ਮੱਖਣ ਸ਼ਾਹ ਲਬਾਨੇ ਨੇ ਗੁਰੂ ਤੇਗ ਬਹਾਦਰ ਮੁਤਲਕ ਇਸੇ ਤਰ੍ਹਾਂ ਹੀ ਉਹ ਦਾਈ ਕਹਿੰਦੀ ਹੈ ਸਾਰਾ ਢੰਡੋਰਾ ਫੇਰਿਆ ਕਿ ਉਹ ਵੱਡੇ ਭਾਗਾਂ ਵਾਲੇ ਹਨ ਉਹ ਖਾਕੀ ਨਹੀਂ ਨੂਰੀ ਪੈਦਾ ਹੋਇਆ ਹੈ ਜੱਸਾ ਸਿੰਘ ਦੇ ਘਰ ਭਾਈ ਉਸ ਨਗਰ ਦੀਆਂ ਰਾਈਆਂ ਦੀਆਂ ਹਿੰਦੂਆਂ ਦੀਆਂ ਲੜਕੀਆਂ ਸਿੱਖਾਂ ਦੀਆਂ ਹੋਰ ਜੋ ਵੀ ਸ਼੍ਰੇਣੀਆਂ ਰਹਿੰਦੀਆਂ ਸਨ ਉੱਥੇ ਮੁਸਲਮਾਨਾਂ ਦੀਆਂ ਲੜਕੀਆਂ ਵੀ ਕਹਿੰਦੀਆਂ ਨੇ ਰਾਤੀ ਭੈਣ ਤੂੰ ਦੇਖਿਆ ਨਹੀਂ ਇਸ ਪਾਸੋਂ ਬੜਾ ਪ੍ਰਕਾਸ਼ ਹੋਇਆ ਹੈ ਕਲਪਨਾ ਹੈ ਕਵੀ ਦੀ ਤੋਂ ਉਹ ਕਹਿੰਦੀਆਂ ਨੇ ਦੂਸਰੀ ਕਹਿੰਦੀ ਹੈ ਜੀ ਪ੍ਰਕਾਸ਼ ਤਾਂ ਬੜਾ ਹੋਇਆ ਬੜਾ ਸੁਖ ਆਨੰਦ ਪਾਸਿਆ ਹੈ ਰਾਤੀ ਤੋਂ ਉਹ ਕਹਿੰਦੀ ਪਤਾ ਨਹੀਂ ਉਹ ਦਾਈ ਨੇ ਕੱਲ ਕਿਹਾ ਸੀ ਆਵਾਜ਼ਾਂ ਦਿੱਤੀਆਂ ਨੇ ਕਿ ਬਾਬਾ ਜੱਸਾ ਸਿੰਘ ਦੇ ਘਰ ਪਈ ਲੜਕਾ ਪੈਦਾ ਹੋਇਆ ਪਰ ਉਹ ਬਹੁਤ ਹੀ ਵੱਡਾ ਨੂਰੀ ਕੋਈ ਪੈਦਾ ਹੋਇਆ ਹੈ ਤੋ ਜਿਸ ਤਰ੍ਹਾਂ ਉਹ ਸਤਿਗੁਰੂ ਰਾਮ ਸਿੰਘ ਦੇ ਮੁਤਲਕ ਉਹ ਬੀਬੀਆਂ ਸਾਰੀਆਂ ਨਗਰ ਦੀਆਂ ਇਕੱਠੀਆਂ ਹੋ ਕੇ ਆਣ ਕੇ ਸਤਿਗੁਰੂ ਦਾ ਦਰਸ਼ਨ ਕਰਦਿਆਂ ਸੁੰਦਰ ਛੋਟੇ ਜਿਹੇ ਬਾਲਕ ਦਾ ਸਤਿਗੁਰੂ ਰਾਮ ਸਿੰਘ ਮਹਾਰਾਜ ਦਾ ਤੇ ਦਰਸ਼ਨ ਕਰਕੇ ਜੋ ਜੋ ਉਹ ਆਪਣੇ ਭਾਵਨਾ ਕਹਿੰਦੀਆਂ ਨੇ ਮੈਂ ਗੀਤ ਰਾਹੀਂ ਆਪ ਜੀ ਦੇ ਸਰਵਣ ਕਰਾਉਣਾ ਆਪ ਧਿਆਨ ਨਾਲ ਸਰਵਣ ਕਰਨਾ